ਮਹਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗਿਆ ਜਾਏ ਸਭੋ ਸੂਤਕ ਭਰਮ ਹੈ ਅਸਲ ਦੇ ਵਿੱਚ ਸਾਰਾ ਸੂਤਕ ਦਾ ਕਾਰਨ ਕੀ ਹੈ ਭਰਮ ਸਾਰੇ ਸੂਤਕ ਦਾ ਕਾਰਨ ਹੈ ਭਰਮ ਇਹ ਭਰਮ ਕਰਕੇ ਜਿਹੜੀ ਆ ਸਾਡਾ ਮਨ ਹੈ ਬੁੱਧਾ ਦੂਏ ਪਾਸੇ ਜਾ ਲੱਗੀ ਦੂਏ ਪਾਸੇ ਕੀ ਜਾ ਲੱਗੀ ਸੰਸਾਰ ਨਾਲ ਜੁੜ ਗਈ ਜੋ ਦੇਖਦੀ ਹੈ ਉਹ ਸੱਚ ਮੰਨਦੀ ਹੈ ਬੋਝ ਫਸ ਗਈ ਲੋਭ ਚ ਫਸ ਗਈ ਦੂਜੇ ਲੱਗੇਗਾ ਦੂਜੇ ਪਾਸੇ ਜਾ ਲੱਗੇ ਉਲਟੇ ਪਾਸੇ ਜਾ ਲੱਗੇ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਜਿੱਤੇ ਤੱਕ ਜੰਮਣ ਮਰਨ ਦੀ ਗੱਲ ਹੈ ਤਾਂ ਹੁਕਮ ਹੈ ਭਾਣੇ ਆਵੇ ਜਾਏ ਸਾਰ ਕੁਝ ਭਾਣੇ ਜਾਉਣ ਜਾਣਾ ਤੇ ਇਹਦੇ ਨਾਲ ਅਪਵਿੱਤਰ ਔਰ ਪਵਿੱਤਰ ਦਾ ਕੀ ਮਤਲਬ ਹੈ ਪਰਮੇਸ਼ਰ ਦਾ ਭਾਣਾ ਪਵਿੱਤਰ ਤਾਂ ਕਰਦਾ ਕਿਸੇ ਨੂੰ ਅਪਵਿੱਤਰ ਤਾਂ ਕਰਦਾ ਨਹੀਂ ਪਰਮੇਸ਼ਰ ਦਾ ਬਾਣਾ ਪਵਿੱਤਰਤਾ ਫੈਲਾਉਂਦਾ ਹੈ ਪਵਿੱਤਰਤਾ ਤਾਂ ਫੈਲਾਉਣਾ ਨਹੀਂ ਹੈ ਪਵਿੱਤਰ ਕਰਨ ਵਾਸਤੇ ਹੀ ਉਹ ਜਿਹੜਾ ਦੁਬਾਰਾ ਜਨਮ ਦਿੰਦਾ ਹੈ ਮਰਦਾ ਦਾ ਤਾਂ ਉਹਦਾ ਸਰੀਰ ਉਹ ਜਿੰਨਾ ਟਾਈਮ ਹੁੰਦਾ ਪੂਰਾ ਹੋ ਜਾਂਦਾ ਮਾਇਆ ਸਾਥ ਨਹੀਂ ਦਿੰਦੀ ਪਰ ਦੂਆ ਜਨਮ ਤਾਂ ਉਹ ਪਵਿੱਤਰ ਕਰਨ ਵਾਸਤੇ ਹੀ ਹੋਇਆ ਹੋਰ ਸੁਧਾਰ ਕਰਨ ਵਾਸਤੇ ਹੀ ਦਿੱਤਾ ਪਾਣਾ ਕਦੇ ਵੀ ਪਵਿੱਤਰ ਨਹੀਂ ਕਰਦਾ ਕਿਸੇ ਚੀਜ਼ ਪਾਣਾ ਪਵਿੱਤਰੇ ਕਰਦਾ ਪਰਮੇਸ਼ਰ ਦਾ ਪਾਣਾ ਆਪਣਾ ਪਾਣਾ ਪਵਿੱਤਰ ਕਰਦਾ ਜਿਹੜਾ ਜੀਵ ਦਾ ਆਪਣਾ ਪਾਣਾ ਉਹ ਤਾਂ ਕਰਦਾ ਇਹਨੂੰ ਪਵਿੱਤਰ ਪਰਮੇਸ਼ਰ ਦਾ ਪਾਣਾ ਇਹਨੂੰ ਕਰਦਾ ਪਵਿੱਤਰ ਤੇ ਜੇ ਆਉਣਾ ਜਾਣਾ ਪਾਣੇ ਚ ਹੈ ਤਾਂ ਕਿਵੇਂ ਫੈਲ ਗਈ ਉਹਦੇ ਨਾਲ ਕੋਈ ਆਦਮੀ ਦੀ ਮਰਜ਼ੀ ਨਾਲ ਆਉਣਾ ਜਾਣਾ ਨਹੀਂ ਹੈ ਜਿਵੇਂ ਮਰਨਾ ਨਹੀਂ ਹੈ ਜੀਵ ਦੀ ਮਰਜ਼ੀ ਨਾਲ ਜਾਣਾ ਮਰਨਾ ਨਹੀਂ ਹੈ ਤੇ ਫਿਰ ਜੇ ਜੀਵ ਦੀ ਮਰਜ਼ੀ ਜਿੱਥੇ ਨਹੀਂ ਹੈ ਪਰਮੇਸ਼ਰ ਦੀ ਮਰਜ਼ੀ ਹੈ ਉਹਦੇ ਨਾਲ ਪਵਿੱਤਰ ਮੈਂ ਮਲੀਤ ਤੱਕ ਮੈਂ ਫੈਲ ਗਈ ਇਹ ਪਰਮ ਇਹ ਪਰਮ ਹੈ ਜੇ ਤੁਸੀਂ ਇਹ ਕਹਿੰਦੇ ਹੋ ਬਹੁਤ ਵੱਡਾ ਪਰਮ ਹੈ ਉਹਦਾ ਸਭ ਪਵਿੱਤਰਤਾ ਫੈਲਾ ਰਿਹਾ ਨਾ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨੇ ਰਿਜਕ ਹੈ ਜਿਹੜਾ ਰਜਿਕ ਦਿੱਤਾ ਜੀਆਂ ਨੂੰ ਇਹ ਪਵਿੱਤਰ ਦਿੱਤਾ ਉਹ ਸਾਰਾ ਕੋ ਜਿਹੜੀ ਚੀਜ਼ ਜਿਹੜੇ ਜਾਨਵਰ ਨੇ ਜਿਹੜੀ ਚੀਜ਼ ਖਾਣੀ ਹੈ ਨਾ ਉਹਨੂੰ ਸਮੈਲਿੰਗ ਪਾਵਰ ਦਿੱਤੀ ਉਹਦੀ ਦੇਖੋ ਜਾਨਵਰ ਨੇ ਆਪਣੇ ਚੁਗਦੇ ਨੇ ਪਸ਼ੂ ਘਾਹ ਦਾ ਪਾ ਲਿਆ ਉਹਨੇ ਜਿਹੜੀ ਚੀਜ਼ ਉਹਨਾਂ ਨੂੰ ਖਾਣ ਵਾਲੀ ਨਹੀਂ ਆ ਉਹ ਵਿੱਚੋਂ ਕੱਢ ਦਿੰਦੇ ਨੇ ਸੁੱਕੀ ਉਹ ਨਹੀਂ ਖਾਂਦੇ ਕਈ ਬੂਟੀਆਂ ਐਸੀਆਂ ਜਿਹੜੀਆਂ ਜਾਨਵਰ ਨਹੀਂ ਖਾਂਦੇ ਜੋ ਰੜੀਆਂ ਹੋਣ ਉਹ ਕਾਫੂ ਬੜਾ ਮੁਸ਼ਕਲ ਹੋ ਜਾਂਦਾ ਉਹਨਾਂ ਨੂੰ ਜਾਂ ਤਾਂ ਅਸੀਂ ਉਹ ਮਾਲਕ ਜਾਣਦਾ ਹੋਵੇ ਉਹ ਕੱਟ ਕੇ ਲਿਆਵੇ ਨਹੀਂ ਤਾਂ ਉਹ ਛੱਡ ਜਾਂਦੇ ਨੇ ਫਿਰ ਨਹੀਂ ਖਾਂਦੇ ਸਮੈਲ ਦਾ ਨਹੀਂ ਉਹਨੂੰ ਵੀ ਠੀਕ ਨਹੀਂ ਜਾਨਵਰ ਦਾ ਦਿਨ ਆਪਾਂ ਨੂੰ ਵੀ ਆਪਾਂ ਸਮੈਲ ਲੈਦੇ ਜਿਹੜੀ ਨਾ ਖਾਣ ਵਾਲੀ ਚੀਜ਼ ਉਹ ਕਹਿੰਦਾ ਨਹੀਂ ਹੋਈ ਅੰਦਰ ਨਹੀਂ ਚੱਲਦਾ ਅੰਦਰ ਬੈਠਾ ਹੈ ਦੱਸਣ ਵਾਲਾ ਇਹ ਨਾ ਖਾਈ ਇਹਦੀ ਭਜਣੀ ਦੇਖ ਕੇ ਨਹੀਂ ਆਪਾਂ ਨੂੰ ਦੂਰੋਂ ਪਤਾ ਲੱਗਦਾ ਸਮੈਲ ਤੇ ਪਤਾ ਲੱਗ ਜਾਂਦਾ ਤੁਹਾਨੂੰ ਦਿੱਤੀ ਹੈ ਪਾਵਰ ਜਿਹੜੀ ਤੁਹਾਡੇ ਚੀਜ਼ ਨਹੀਂ ਹੈਗੀ ਫਿੱਟ ਤੁਹਾਨੂੰ ਕਈ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਜਿਹੜਾ ਹੁੰਦਾ ਨਹੀਂ ਵੀ ਪਤਾ ਲੱਗਦਾ ਪਰ ਜਿਹੜਾ ਅਸੀਂ ਆਮ ਖਾਂਦੇ ਆ ਰੋਜ਼ ਆਪਣੇ ਰਸੋਈ 'ਚ ਕੋਈ ਵੀ ਚੀਜ਼ ਪਵਿੱਤਰ ਨਹੀਂ ਹੈ ਖਾਣਾ ਪੀਣਾ ਫਿਰ ਮਾਸ ਨੂੰ ਪਵਿੱਤਰ ਕਹਦੇ ਕਹਿੰਦੇ ਨੇ ਖਾਣਾ ਪੀਣਾ ਕਿਤੇ ਆਦਮੀ ਦਾ ਹੀ ਹੈ ਖਾਣਾ ਪੀਣਾ ਤਾਂ ਸਾਰੇ ਜੀ ਹਨ ਉਹ ਪਵਿੱਤਰ ਵੀ ਕਹਿੰਦੇ ਨੇ ਇਹਨੂੰ ਮਹਾਪ੍ਰਸ਼ਾਦ ਵੀ ਕਹਿੰਦੇ ਨੇ ਗ੍ਰੰਥਾਂ 'ਚ ਮਹਾਪ੍ਰਸ਼ਾਦ ਲਿਖਿਆ ਹੋਇਆ ਇਹਨਾਂ ਨੇ ਮਹਾਪ੍ਰਸ਼ਾਦ ਦਾ ਉਹਨਾਂ ਸਭ ਤੋਂ ਵੱਡਾ ਪ੍ਰਸ਼ਾਦ ਗ੍ਰੰਥਾਂ ਜੋ ਲਿਖਿਆ ਹੋਇਆ ਉਸ ਵੇਲੇ ਖਾਂਦੇ ਸੀ ਜਾਂ ਛੱਡਿਆ ਫਿਰ ਦੂਏ ਪਾਸੇ ਲਿਖ ਦਿੱਤਾ ਅਸਲ ਦੇ ਵਿੱਚ ਜਿਹੜਾ ਹੁਣ ਧਰਮ ਹੈ ਨਾ ਇਹਦਾ ਤੋਂ ਫਸੇ ਕਿੱਥੇ ਨੇ ਧਰਮ ਬਦਲ ਲਿਆ ਆਪਣਾ ਰਾਜੇ ਦੇ ਕਹੇ ਤੇ ਬ੍ਰਾਹਮਣ ਪੰਡਤ ਹੋ ਕੇ ਰਾਜੇ ਨਾਲ ਰਲ ਗਿਆ ਰਾਜੇ ਨੇ ਆਪਣੇ ਮਤਲਬ ਦਾ ਧਰਮ ਦੇ ਵਿੱਚ ਤਰਵੀਬ ਕਰਤੀ ਕਰਾਤੀ ਸਿਮਰਤ ਸ਼ਾਸਤਰ ਲਿਖ ਲਏ ਸਿਮਰਤ ਸ਼ਾਸਤਰ ਨੂੰ ਮੰਨਦੇ ਨੇ ਵੇਦ ਦਾ ਵਿਰੋਧ ਹੁੰਦਾ ਹੈ ਵੇਦ ਨੂੰ ਮੰਨਦੇ ਨੇ ਸਿਮਰਤ ਸ਼ਾਸਤਰ ਦਾ ਵਿਰੋਧ ਹੁੰਦਾ ਇਹ ਕੰਮ ਸਾਡੇ ਹੈ ਜੇ ਤਾਂ ਇਤਿਹਾਸਰ ਭਾਈ ਗੁਰਦਾਸ ਜੀ ਵਾਰਾਂ ਨੂੰ ਆਉਂਦੇ ਆ ਤਾਂ ਬਾਣੀ ਦਾ ਵਿਰੋਧ ਹੁੰਦਾ ਜੇ ਬਾਣੀ ਲਿਆ ਤਾਂ ਉਹਨਾਂ ਦਾ ਵਿਰੋਧ ਹੁੰਦਾ ਇੱਥੇ ਹੀ ਅਸੀਂ ਫਸ ਗਏ ਤਰੀਕਾ ਕੀ ਹੈ ਨਿਕਲਣਾ ਤਰੀਕਾ ਗੁਰਬਾਣੀ ਸੁਪਰੀਮ ਹੈ ਇਹਦੇ ਨਾਲ ਜੁੜੋ ਬਾਕੀ ਕਿਸੇ ਨਾਲ ਜੁੜੋ ਹੀ ਨਾ ਬਾਕੀ ਦੇਖੋ ਹੀ ਨਾ ਕੁਝ ਛੱਡੇ ਦੋ ਉਹਨਾਂ ਦੇ ਛੱਡਿਆ ਸਰਜੂ ਦੇ ਛੱਡਿਆ ਨਹੀਂ ਸਰਦਾ ਗੁਰਬਾਣੀ ਦੇ ਛੱਡਿਆ ਨਹੀਂ ਸਰਨਾ ਉਹਨਾਂ ਦੇ ਛੱਡਿਆ ਸਰਜੂ ਕੋਈ ਲੋੜ ਨਹੀਂ ਉਹਨਾਂ ਦੀ ਭੁੱਲੇ ਜਾ ਉਹਨਾਂ ਨੂੰ ਹੈ ਹੀ ਨਹੀਂ ਕੁਝ ਗੱਲ ਖਤਮ ਹੋਈ ਇਹਦੇ ਨਾਲ ਲੱਗ ਲੜੇ ਨਹੀਂ ਲੱਗਣ ਨੂੰ ਕਹਿੰਦੇ ਨੇ ਸਾਰੇ ਗੁਰੂ ਨਾਲ ਲੜ ਲੱਗਣ ਉਹਨਾਂ ਨੂੰ ਗਲ ਜਗਾ ਦੇ ਪਾਗੇ ਲੱਗਦੇ ਲੜ ਉਹ ਮਾੜਾ ਉਹਨਾਂ ਦੀ ਕਾਹਦੇ ਗੱਲ ਚ ਪਾਈ ਹੈ ਨਾਲ ਜਿਹੜਾ ਇਹਦਾ ਵਿਰੋਧ ਕਰਦੇ ਨੇ ਜਿਹੜੇ ਗੁਰਬਾਣੀ ਦਾ ਵਿਰੋਧ ਕਰਦੇ ਨੇ ਗ੍ਰੰਥ ਉਹਨਾਂ ਦੀ ਮਾੜਾ ਪਾ ਕੇ ਇਹਦੇ ਨਾਲ ਲੜ ਲੱਗਦੇ ਨੇ ਇਹਦੇ ਵਿਰੋਧ ਕਰਨ ਵਾਲੀ ਚੀਜ਼ ਨੂੰ ਪਾਸੇ ਕਰ ਦੋ ਜੇ ਵਿਚਾਰਧਾਰਾ ਨੂੰ ਠੀਕ ਕਰਨਾ ਹੈ ਜੇ ਕਿਸੇ ਕੱਡੇ ਗੱਲ ਲਾਉਣੀ ਹੈ ਨਹੀਂ ਤਾਂ ਫਿਰ ਉਹ ਜਿਹਾ ਹੀ ਹਾਲ ਹੈ ਜਾਇ ਦੁਚਿੱਤੀ ਹੈ ਫੜਦੇ ਨੇ ਜਾਇ ਆਪਣਾ ਜਿੱਥੇ ਫਸਿਆ ਉੱਥੇ ਤੁਸੀਂ ਫਸ ਗਏ ਨਾਨਕ ਜਿਨੀ ਗੁਰਮੁਖ ਬੁਝਿਆ ਤੇ ਨਾ ਸੂਤਕ ਨਾ ਹੈ ਨਾਨਕ ਜਿਨੀ ਗੁਰਮੁਖ ਬੁਝਿਆ ਨਾਨਕ ਨੇ ਜਿਨਾ ਗੁਰਮੁਖਾਂ ਨੇ ਕੀ ਬੁਝਿਆ ਜੋ ਉੱਤੇ ਕਿਹਾ ਇਹ ਜਾਤ ਦੇ ਸਰੀਰ ਦੇ ਸਿਰ ਤੇ ਨਹੀਂ ਆ ਗੱਲ ਪਵਿੱਤਰਤਾ ਅਪਵਿੱਤਰਤਾ ਸਰੀਰ ਦੇ ਸਿਰ ਤੇ ਤਾਂ ਜੋ ਕੋ ਦਿੱਤਾ ਖਾਣ ਨੂੰ ਪਵਿੱਤਰ ਹੈ ਕੋਈ ਜਾਂਦਾ ਰਹੇ ਕੋਈ ਮਰਦਾ ਰਹੇ ਦਾ ਕੋਈ ਅਸਰ ਨਹੀਂ ਹੋਰ ਗੱਲਾਂ ਦੀ ਪਵਿੱਤਰਤਾ ਹੋ ਸਕਦੀ ਹੈ ਇਹਦੇ ਵਿੱਚ ਕੋਈ ਰੜਾ ਨਹੀਂ ਅਸੀਂ ਆਪ ਉਹ ਗੱਲ ਅਲੱਗ ਹੈ ਪਰ ਇਸ ਕਰਕੇ ਪਵਿੱਤਰ ਪਵਿੱਤਰ ਨਹੀਂ ਹੁੰਦਾ ਬਈ ਜੇ ਜਿੰਨਾ ਚਿਰ ਦਾ ਸਾਹ ਆਉਂਦਾ ਸੀ ਕੋਈ ਬਜ਼ੁਰਗ ਪਿਆ ਸੀ ਘਰ ਸਾਹ ਆਉਂਦਾ ਪਾਣੀ ਤੇ ਰੋਟੀ ਖਾਈ ਜਾਂਦਾ ਸਾਹ ਉਹਦਾ ਬੰਦ ਹੋ ਗਿਆ ਵਿਚਾਲੇ ਥਾਲੀ ਛੱਡ ਦੇ ਪੜਨ ਤੇ ਹੁਣ ਪਵਿੱਤਰ ਹੋ ਗਿਆ ਇਹ ਭਰਮ ਉਧਰੋਂ ਪਤਾ ਲੱਗ ਗਿਆ ਕਮਰੇ ਚੋਂ ਵੀ ਸਾਹ ਬੰਦ ਹੋ ਗਿਆ ਉਹਦਾ ਮਰ ਗਿਆ ਜਿਹੜੀ ਖਾਲੀ ਖਾਲੀ ਬਾਕੀ ਪਵਿੱਤਰ ਹੋ ਗਈ ਹੋ ਗਈ ਨਾ ਜਦ ਮਰ ਗਿਆ ਕੋਈ ਕਰ ਇਹ ਉਹਦਾ ਪਰਬ ਇਸ ਗੱਲ ਨਾਲ ਸਾਹ ਉਹਨਾ ਬੰਦ ਹੋ ਗਿਆ ਇਸ ਗੱਲ ਨਾਲ ਪਵਿੱਤਰ ਨਹੀਂ ਤਾਂ ਉਹ ਜੈਜਾ ਪਹਿਲਾਂ ਸੀ ਉਹ ਜਿਹਾ ਹੁਣ ਪੌੜੀ ਆਤਮਾ ਦੇ ਲੈਵਲ ਤੇ ਪਵਿੱਤਰ ਪਵਿੱਤਰਤਾ ਦੀ ਲੋੜ ਹੈ ਉਹਦਾ ਫਰਕ ਪੈਣਾ ਸਰੀਰ ਦੇ ਲੈਵਲ ਤੇ ਝੂਠਾ ਸੁੱਚਾ ਕੁਝ ਹੁੰਦਾ ਹੀ ਨਹੀਂ ਕੁਰਬਾਨੀ ਨਹੀਂ ਬੰਦੀ ਪਰ ਸਿੱਖਾਂ 'ਚ ਫਿਰ ਬੋਲਦੇ ਨੇ ਝੂਠਾ ਸੁੱਚਾ ਧਰਤੀ ਕੋਈ ਪਵਿੱਤਰ ਪਵਿੱਤਰ ਹੁੰਦੀ ਹੋਈ ਨਹੀਂ ਕਬੀਰ ਨੇ ਫੈਸਲਾ ਕੀਤਾ ਜਾਂ ਜਾਂ ਮਗਰ ਹੋ ਜੀ ਕਾਸ਼ੀ ਹੈ ਕਾਸ਼ੀ ਹਾਲਾਂਕਿ ਕਾਸ਼ੀ ਮੈਨੂੰ ਗਿਆਨ ਹੋਇਆ ਮੈਂ ਦਰਸ਼ਨ ਮਗਰ ਨਾ ਮਗਰ ਜੇ ਅੱਗੇ ਮੈਨੂੰ ਦਰਸ਼ਨ ਹੋਇਆ ਕਾਸ਼ੀ ਮੈਂ ਜਨਮ ਗਵਾ ਲਿਆ ਪਰ ਮੈਂ ਕਾਸ਼ੀ ਨੂੰ ਬੁਰੀ ਨਹੀਂ ਕਹਿੰਦਾ ਮਗਰ ਨੂੰ ਚੰਗਾ ਨਹੀਂ ਕਹਿੰਦਾ ਬੋਲਦਾ ਕੋਈ ਇਹੀ ਗਿਆਨ ਮੈਨੂੰ ਅਗਰ ਕਾਸ਼ੀ 'ਚ ਮਿਲ ਜਾਂਦਾ ਤਾਂ ਇੱਥੇ ਸਮਝਿਆ ਜਾਣੀ ਸੀ ਨਾ ਕੋਈ ਜਗਾ ਪਵਿੱਤਰ ਪਵਿੱਤਰ ਹੈ ਸਮਝਿਆ ਨਹੀਂ ਨਾ ਕੋਈ ਸੱਚ ਝੂਠ ਹੈ ਗੁਰਬਾਣੀ ਨਹੀਂ ਦੂਰ ਪਰ ਸਿੱਖ ਮੰਨਦੇ ਨੇ ਅੱਜ ਸਿੱਖ ਤਾਂ ਮੰਨਦੇ ਨੇ ਸਿੱਖੀ ਛੱਡਤੀ ਸਿੱਕੀ ਛੱਡ ਕੇ ਸੀ ਇਹ ਗੱਲ ਮੰਨ ਸਕਦੇ ਜਿੱਦੂ ਮੰਨਦਾ ਸੀ ਇਹ ਗੱਲ ਜਿੱਦੂ ਮੰਨਦਾ ਸੀ ਗਾਇਲ ਸਾਡੀ ਛੜਾਈ ਸੀ ਅਸੀਂ ਫੇਰ ਮੰਨਣ ਦਾ ਵਰਨਾ ਹਿੰਦੂ ਹੋ ਗਏ ਮੁੜ ਕੇ ਜਿੱਦੂ ਦਾ ਪ੍ਰਭਾਵ ਪੈ ਗਿਆ ਸਾਡੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ